ਸਾਚੇ ਸਹਿਬਾ ਕਿਆ ਨਹੀਂ ਕਰਤੇ ਹਾਂ ਸਾਚੇ ਸਹਿਬਾ ਉਹ ਸਾਚੇ ਸਹਿਬਾ ਨੂੰ ਸੰਬੋਧਨ ਪਹਿਲਾਂ ਤਾਂ ਕੀਤਾ ਨਾ ਸਿੱਖ ਨੂੰ ਉਪਦੇਸ਼ ਆਪਣੇ ਮਨ ਨੂੰ ਉਪਦੇਸ਼ ਕੀਤਾ ਸਿੱਖ ਨੂੰ ਕੀਤਾ ਹੈ ਮਨ ਮੇਰੇ ਆਪਣੇ ਮਨ ਨੂੰ ਉਪਦੇਸ਼ ਹੈ ਮਨੁੱਖੀ ਮਨ ਨੂੰ ਉਪਦੇਸ਼ ਹੈ ਮਨ ਮੇਰੇ ਤੂੰ ਸਦਾ ਹਰ ਨਾਲੇ ਕਿਸੇ ਨੂੰ ਨਹੀਂ ਉਪਦੇਸ਼ ਕੀਤਾ ਵਿਦੂਆ ਕਹੂਗਾ ਵੀ ਇਹ ਜੀ ਸਾਨੂੰ ਉਪਦੇਸ਼ ਕਰਦਾ ਹੈ ਅਸੀਂ ਵੀ ਪੜਨਾ ਆਪਣੇ ਮਨ ਨੂੰ ਉਪਦੇਸ਼ ਹੋ ਜੂਗਾ ਜੇ ਪੜਨਾ ਜੇ ਅਸੀਂ ਬਾਣੀ ਪੜਨੀ ਹੈ ਸਾਡੇ ਮਨ ਨੂੰ ਉਪਦੇਸ਼ ਹੋ ਜੂ ਸਾਚੇ ਸਾਹਿਬਾ ਸਾਚੇ ਸਾਹਿਬਾ ਨੂੰ ਕਿਹਾ ਕਿਆ ਨਹੀਂ ਕਰਦੇ ਨੇ ਜਿਹਦੇ ਨਾਲ ਹੈ ਉਹ ਸਾਚਾ ਸਾਹਿਬਾ ਹਰ ਜੀ ਨੂੰ ਕਿਹਾ ਤੇ ਸਦਾ ਰਹੋ ਹਰ ਨਾਲ ਲੈ ਹਰ ਨੂੰ ਸਾਚਾ ਸਾਹਿਬ ਕੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਿਆ ਨਹੀਂ ਕਰਦੇ ਕਹਿੰਦੇ ਤੇਰੇ ਘਰ 'ਚ ਹੈ ਕੀ ਚੀਜ਼ ਦੀ ਕਰਤਾ ਤੇਰੇ ਸਭ ਖਿਚ ਹੈ ਜਿਸ ਦੇਹ ਸੋ ਪਾਵੇ ਮੈਂ ਕਹਿੰਦੇ ਕਰਤਾ ਤੇਰੇ ਸਭ ਕੁਝ ਹੈ ਸਭ ਕੁਝ ਤੇਰੇ ਘਰ 'ਚ ਪਰ ਜਿਹਨੂੰ ਦੱਲਾ ਮਿਲਦਾ ਉਹਨੂੰ ਹੈ ਤੇ ਤੋਂ ਬੁਗਣਾ ਪੈਂਦਾ ਅਸੀਂ ਆਪਣੇ ਯਤਨ ਨਾਲ ਲੈ ਰਹੇ ਹਾਂ ਵਾਲਾ ਫੇਰ ਕੇ ਤੇ ਤੋ ਨਹੀਂ ਬੋਲਦੇ ਸਮਾਧੀ ਲਾ ਕੇ ਲੈ ਰਹੇ ਹਾਂ ਦੁਨੀਆ ਤਾਪ ਕੇ ਲੈ ਰਹੇ ਹਾਂ ਕਾਹ ਸੇਵਾ ਦੇ ਜ਼ੋਰ ਤੇ ਲੈ ਰਹੇ ਹਾਂ ਇਦਾਂ ਨਹੀਂ ਮਿਲਦਾ ਇਦਾਂ ਨਹੀਂ ਮਿਲਦਾ ਜਿਸ ਦੇਹਾਂ ਸੋ ਪਾਵੇ ਜਿਹਨੂੰ ਤੂੰ ਦਵੇਂ ਤਾਂ ਮਿਲਦਾ ਤੇ ਤੂੰ ਮੰਗਦਾ ਹੀ ਨਹੀਂ ਕੋਈ ਤੇਰੀ ਤਾਂ ਗੱਲੇ ਨਹੀਂ ਕਰਦਾ ਗੱਲ ਤਾਂ ਕਰਦਾ ਵੀ ਮੈਂ ਇਹਨੇ 100 ਗੁਰਦੁਆਰੇ ਬਣਾਤੇ ਗੱਲਾਂ ਦਾ ਹੋਰ ਕਰਦੇ ਨੇ ਸਾਰਾ ਦਿਨ ਇਹ ਜਿਹਾ ਪੱਥਰ ਲਾਤਾ ਉਹ ਗੱਲਾਂ ਹੀ ਹੋਰ ਕਰਦੇ ਨੇ ਤੇਰੀ ਗੱਲ ਕਰਦਾ ਫੋੜ ਕਰਦਾ ਫੋੜ ਤੇਰੀ ਗੱਲ ਅੱਗੇ ਦੀ ਗੱਲ ਨਹੀਂ ਕੋਈ ਕਰਦਾ ਇੱਥੇ ਦੀ ਵੀ ਕਰਦਾ ਸੀ ਕਾਰ ਚ ਆਪਣੀ ਵਡਿਆਈ ਕਰਦਾ ਸੀ ਆਪਣੀ ਵਡਿਆਈ ਕਰਦਾ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਕੰਮ ਗੜਾਈ ਜਾਂਦੇ ਨੇ ਮੈਂ ਕੀ ਕਰਤਾ ਅਹਿਸਾਨ ਕਰਤਾ ਕਿਸੇ ਤੇ ਆਪਣਾ ਕੀ ਨੁਕਸਾਨ ਕਰ ਲਿਆ ਨਹੀਂ ਪਤਾ ਆਪਣਾ ਜੀਵਨ ਵਾਲਿਆ ਦਾ ਗਿਆਨ ਨਹੀਂ ਉਹ ਜੀਵਨ ਬਰਬਾਦ ਕਰ ਲਿਆ ਆਪਣਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਜੇ ਸਦਾ ਹੀ ਤੇਰੀ ਸਿਫਤ ਸਲਾਹ ਕਰਦਾ ਰਹੇ ਕੋਈ ਸਦਾ ਸਿਫਤ ਸਲਾਹ 'ਚ ਲੱਗਿਆ ਰਹੇ ਕੋਈ ਤੇਰੀ 'ਚ ਨਾਮ ਮਨ ਵਸਾਵੇ ਤਾਂ ਉਹ ਜਿਹੜਾ ਨਾਮ ਹੈ ਨਾ ਉਹਦੇ ਕੋ ਗਿਆਨ ਸਿਫਤ ਸਲਾਹ ਗਿਆਨ ਤੇ ਬਣਾ ਤਾਂ ਹੋਣੀ ਨਹੀਂ ਉਹਦਾ ਕਹਿਣਾ ਮਨ ਬਚਾ ਜਾਂਦਾ ਉਹਦਾ ਮਨ ਟਿਕ ਜਾਂਦਾ ਜੇ ਤੇਰੀ ਸਿਫਤ ਸਲਾਹ ਕਰੇ ਤਾਂ ਬੁੱਢੇ ਟਿਕ ਜਾਂਦਾ ਬਸ ਫਿਰ ਮਨ ਨਹੀਂ ਕਿਤੇ ਭਜਦਾ ਬਾਇਆ ਜੀ ਭਜਦਾ ਪਤਾ ਸਿਫਤ ਸਲਾਹ ਤੇਰੀ ਨਾ ਮਨ ਬਸਾਵੇ ਬਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇ ਹੁਕਮ ਨੂੰ ਸੁਣੇ ਬਿਨਾ ਤੇਰੀ ਸਿਫਤ ਸਲਾਹ ਨਹੀਂ ਹੁੰਦੀ ਸੋਚੀ ਮਿਲਦੀ ਤਾਂ ਸਿਫਤ ਸਲਾਹ ਹੁੰਦੀ ਹੈ ਆਪਣੇ ਆਪ ਨਹੀਂ ਤੁਮਰੀ ਉਸਤ ਤੁਮਤੇ ਹੋਏ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣ ਕੀ ਸਿਫਤਲਾ ਸਿਫਤਲਾ ਜਿਹਨੂੰ ਤੂੰ ਜਾਣਾ ਉਹ ਉਹੀ ਜਾਣਦਾ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਜਿਨ੍ਹਾਂ ਦੇ ਹੁਕਮ ਮਨ ਦੇ ਵਿੱਚ ਵਸ ਗਿਆ ਹੁਕਮ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਗਟ ਹੋ ਗਿਆ ਵਾਜੇ ਸ਼ਬਦ ਕਨੇਰੇ ਉਹਨਾਂ ਦੇ ਅੰਦਰ ਤਾਂ ਫਿਰ ਆਨੰਦ ਵਾਜੇ ਆਪੇ ਵੱਜ ਵਾਜੇ ਸ਼ਬਦ ਕਨੇਰੇ ਉਹਨਾਂ ਦੇ ਅੰਦਰ ਤਾਂ ਜਿਹੜਾ ਹੁਕਮ ਦਾ ਪ੍ਰਗਟ ਹੈ ਹੁਕਮ ਆਪੇ ਪ੍ਰਗਟੇ ਹੁੰਦਾ ਉਹਨਾਂ ਦੇ ਵਾਜੇ ਸ਼ਬਦ ਕਰੇ ਕਦੇ ਰੇਲਾ ਵਰਤੇ ਇੱਥੇ ਪੰਜ ਨਹੀਂ ਵਰਤਿਆ ਵਾਜੇ ਪੰਜ ਲਿਖਿਆ ਰਹੇ ਉੱਤੇ ਪੰਜ ਦਾ ਮਤਲਬ ਫਾਈਵ ਨਹੀਂ ਹੁੰਦਾ ਸੁਪਰੀਮ ਹੁੰਦਾ ਉੱਥੇ ਅਰਥ ਪੰਜ ਦਾ ਵਾਜੇ ਪੰਜ ਸੁਪਰੀਮ ਕਨੇਰੇ ਆ ਗਏ ਸ਼ਬਦ ਕਨੇਰੇ ਇੱਥੇ ਵੀ ਪੰਜ ਨਹੀਂ ਹੈ ਤਾਂ ਪੰਜ ਅਰਥ ਕਿਵੇਂ ਕਰਦੇ ਹੋ ਭਾਜੇ ਪੰਜ ਸ਼ਬਦ ਤੇ ਘਰ ਸਪਾਗੇ ਆਉ ਨਾ ਇਹ ਤਾਂ ਕਨੇਰੇ ਆ ਹੁਣ ਤਾਂ ਕੋਈ ਤਾਦਾ ਨਹੀਂ ਹੈ ਜੈ ਜਾ ਵੀ ਤੁਸੀਂ ਸਮਝੋਗੇ ਹੋਈ ਉਹਦੀ ਆਵਾਜ਼ ਰੇਲ ਚੱਲਦੀ ਆ ਕੀ ਕਹਿੰਦੀ ਆ ਉਹ ਤਤਰ ਬੋਲਦਾ ਕੀ ਕਹਿੰਦਾ ਉਹ ਆਪਣੀ ਆਪਣੀ ਬੋਲੀ ਆਪਣੀ ਆਪਣੀ ਅਰਥ ਤਤਰ ਬੋਲਦਾ ਪਰ ਨੂੰ ਐ ਲੱਗਦਾ ਕਹਿੰਦਾ ਖਾ ਕੀ ਤੇ ਕਰ ਕਸਰਤ ਭਗਤ ਨੇ ਸੁਣਾ ਤਤਰ ਬੋਲਦਾ ਕਹਿੰਦਾ ਭਗਵਾਨ ਤੇਰੀ ਕੁਦਰਤ ਇਹ ਕਹਿੰਦੇ ਹੁਣ ਦੱਸੋ ਨਾ ਉਹ ਕਹਿੰਦਾ ਨਾ ਉਹ ਕਹਿੰਦਾ ਸਭੀ ਵੇਚਣ ਵਾਲਾ ਉਹਨੂੰ ਪੁੱਛਿਆ ਕੀ ਕਹਿੰਦਾ ਕਹਿੰਦਾ ਆਲੂ ਮੇਥੀ ਅਦਰਕ ਇਹ ਕਹਿੰਦਾ ਉਹ ਇੱਕ ਤਤਰ ਦੇ ਤਿੰਨ ਅਰਥ ਲਾਏ ਨੇ ਆਦਮੀ ਆਪਣੇ ਆਪਣੇ ਲਾਏ ਨੇ ਬਾਬਾ ਜੀ ਸ਼ਬਦ ਕਿਨੇ ਰਹੇ ਆਪਣੇ ਆਪਣੇ ਬੁੱਧਾ ਦੀ ਹੱਥੀ ਤਿੱਤਰ ਬੋਲਦਾ ਕੀ ਕਹਿਣਾ ਉਹਨੂੰ ਪਤਾ ਮੈਨੂੰ ਲੱਗਦਾ ਪਹਿਲਵਾਨ ਨੂੰ ਲੱਗਦਾ ਜਿਹੜਾ ਪਹਿਲਵਾਨੀ ਕਰਦਾ ਉਹ ਕਹਿੰਦਾ ਖਾ ਕੀ ਤੇ ਕਰ ਕਸਰਤ ਸਬਜ਼ੀ ਵੇਚਣ ਵਾਲੇ ਨੂੰ ਲੱਗਦਾ ਹੈ ਆਲੂ ਮੇਥੀ ਅਦਰਕ ਉਹ ਵੀ ਰੋਜ਼ ਬੋਲਦਾ ਨਾ ਆਪ ਕਹਿੰਦਾ ਮੇਰੀ ਬੋਲੀ ਬੋਲਦਾ ਆਪਣੀ ਆਪਣੀ ਬੋਲੀ ਲੱਗਦਾ ਭਗਤ ਨੂੰ ਲੱਗਦਾ ਹੈ ਭਗਵਾਨ ਤੇਰੀ ਕੁਦਰਤ ਤੇ ਇਸ ਕਰਕੇ ਸ਼ਬਦ ਇੱਕ ਹੈ ਉਸੇ ਦੇ ਕਨੇਰੇ ਨੇ ਇੱਕ ਦੇ ਹੀ ਕਨੇਰੇ ਲੱਗਦੇ ਨੇ ਕਿਸੇ ਨੂੰ ਕੁਝ ਸੁਣਦਾ ਕਿਸੇ ਨੂੰ ਕੁਝ ਸੁਣਦਾ ਕੋਈ ਉਹਦਾ ਕੁਝ ਅਰਥ ਲਾਉਂਦਾ ਦੁਤੀਆ ਸਰਵਣ ਤੇ ਮੈਂ ਨਕਾਰਾ ਇਹ ਸਰਵਣ ਦੀ ਮੈਲ ਹੈ ਲਾਉਣ ਦੇ ਵਿੱਚ ਫਰਕ ਹੈ ਉਹਦੇ ਲਾਉਣ 'ਚ ਫਰਕ ਹੈ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਨਾਨਕ ਕਹਿੰਦਾ ਸੱਚੇ ਸਾਹਿਬ ਤੇਰੇ ਕਰ ਕੀ ਦੀ ਬਾਜੇ ਸ਼ਬਦ ਘਰੇ ਤੇਰੇ ਘਰ ਦੇ ਵਿੱਚ ਹੈ ਸਾਰੇ ਰਾਗ ਰਾਗਣੀਆਂ ਉਸੇ ਸ਼ਬਦ ਦੇ ਸਮਾਏ ਹੋਏ ਨੇ ਦੱਸੋ ਕਿਹੜਾ ਕਿੰਨੇ ਦਾ ਉੱਤੇ ਪੰਜ ਸ਼ਬਦ ਕਿਵੇਂ ਹੋ ਗਏ ਤੁਸੀਂ ਗਿਣਤੀ ਕਿਵੇਂ ਕਰੋਗੇ ਰਾਗ ਰਤਨ ਪਰਿਵਾਰ ਪਰੀਆਂ ਸ਼ਬਦਾਂ ਬਣਾਈਆਂ ਸਾਰੇ ਤਾਂ ਉਹਦੇ ਵਿੱਚ ਨੇ ਤੁਸੀਂ ਪੰਜ ਕਿਵੇਂ ਮੰਨ ਲਿਆ ਅਸਮਾਨ ਲਿਆ ਬੁੱਧੀ ਇਹਨਾਂ ਨੇ ਜਿਵੇਂ ਮਨ ਪੰਜ ਤੱਤ ਤੇ ਜਨਮ ਨੂੰ ਮੰਨ ਲੈਣਾ ਮਨ ਪੰਜ ਤੱਤਾਂ ਦਾ ਐਵੇਂ ਇੱਥੇ ਮਨ ਲਿਆ ਇਹ ਮਨ ਕਰਮਾ ਹੈ ਮਨ ਪਰਮਾ ਹੈ ਮਨ ਪੰਜ ਤਤ ਤੇ ਜਨਮ ਇਹ ਮਨ ਕਰਮਾ ਹੈ ਮਨ ਧਰਮਾ ਹੈ ਮਨ ਪੰਜ ਤਤ ਤੇ ਜਨਮ ਦਾ ਅਰਥ ਕਰ ਲੈ ਮਨ ਪੰਜਾਂ ਤਤਾਂ ਦਾ ਬਣਿਆ ਹੋਇਆ ਉਹ ਮਨ ਤਾਂ ਪੰਜਾਂ ਤਤਾਂ ਦਾ ਕਿੱਥੇ ਬਣਿਆ ਹੋਇਆ ਹੈ ਪੰਜਾਂ ਤਤਾਂ ਦਾ ਸਰੀਰ ਬਣਿਆ ਹੋਇਆ ਪੰਜ ਤਤਾਂ ਦਾ ਸੁਪਰੀਮ ਤਤ ਐਵੇਂ ਸੁਪਰੀਮ ਸ਼ਬਦ ਹੈ ਬਿਨਾਂ ਗੱਲਾਂ ਦੇ ਸੁਣਨ ਵਾਲਾ ਕਰਕੇ ਲਿਖਿਆ ਹੈ ਕੰਨਾਂ ਨਾਲ ਨਹੀਂ ਸੁਣਦਾ ਬਾਕੀ ਸ਼ਬਦ ਸਾਰੇ ਕੰਨਾਂ ਨਾਲ ਸੁਣਦੇ ਨੇ ਜੋਤ ਹੈ ਸੁਪਰੀਮ ਇਹ ਸੁਪਰੀਮ ਹੈ ਸਾਚਾ ਨਾਮ ਇਹ ਸ਼ਬਦ ਹੋਰ ਕੋਈ ਹੈ ਉਹ ਨਹੀਂ ਇਹ ਪੰਜ ਸ਼ਬਦ ਤਾਂ ਕੇ ਸ਼੍ਰੋਮਣੀ ਸ਼ਬਦ ਹੈ